ਮਨ ਵਾਰੇ ਆਸ਼ੂਰ ਦਿਸ਼ਬੇ ਆਸ਼ੂਰ ਦਿਸ਼ਬੇ ਖੈਮੇ ਅੱਜ ਪਹਿਲੇ ਵਾਰੀ ਮਾਦਿਆਂ ਨੂੰ ਤੇ ਅਕਬਰ ਦਾ ਸਰ ਹੈ ਸਭ ਹੈ ਏ ਅੰਮੜੀ ਪਾਕ ਦੇ ਦਿਲ ਵਿੱਚ ਹਾਰ ਅਰਮਾਨ 18 ਸਾਲਾਂ ਹਮ ਸਕਲ ਪੈਗੰਬਰ ਕੂ ਕਹਨੇ ਝੋਲੇ ਵਿੱਚ ਆਪ ਸਮਾਵਾਂ ਬਤੀ ਮੂੰ ਚਮਰਾਉਂਦੀ ਏ ਬਚਲੇ ਦਾ ਹੁਨੋ ਰੇਸ ਜਾਨ ਦੇ ਤਰਹੇ ਹਾਜੂਰ ਦੀ ਛਬੇ ਹਾਜੂਰ ਦੀ ਹੈ ਖੈਮੇ